ਤੂੰ ਸੂਰਜ ਹੈ ਤੂੰ ਸੂਰਜ ਹੈ ਮੈਂ ਤੇਰੀ ਤਪਸ਼ ਵਿੱਚ ਪਿਘਲ ਕੇ ਮੈਂ ਤੇਰੀ ਤਪਸ਼ ਵਿੱਚ ਪਿਘਲ ਕੇ ਤੇਰੀਆਂ ਕਿਰਨਾਂ ਦੇ ਪ੍ਰਚੰਡ ਤੇਜ ਵਿੱਚ ਗੁੰਮ ਹੋ ਜਾਣਾ ਚਾਹੁੰਦੀ ਹਾਂ ਮੈਂ ਤੇਰੀ ਤਪਸ਼ ਵਿੱਚ ਪਿਘਲ ਕੇ ਤੇਰੀਆਂ ਕਿਰਨਾਂ ਦੇ ਪ੍ਰਚੰਡ ਤੇਜ ਵਿੱਚ ਗੁੰਮ ਹੋ ਜਾਣਾ ਚਾਹੁੰਦੀ ਹਾਂ ਤੂੰ ਸਮੁੰਦਰ ਹੈ ਤੂੰ ਸਮੁੰਦਰ ਹੈ ਮੈਂ ਇੱਕ ਤੁਪਕਾ ਬਣ ਮੈਂ ਇੱਕ ਤੁਪਕਾ ਬਣ ਤੇਰੀਆਂ ਲਹਿਰਾਂ ਵਿੱਚ ਸਮਾਂ ਤੇਰਾ ਇੱਕ ਹਿੱਸਾ ਬਣ ਜਾਣਾ ਚਾਹੁੰਦੀ ਹਾਂ ਮੈਂ ਇੱਕ ਤੁਪਕਾ ਬਣ ਤੇਰੀਆਂ ਲਹਿਰਾਂ ਵਿੱਚ ਸਮਾਂ ਤੇਰਾ ਇੱਕ ਹਿੱਸਾ ਬਣ ਜਾਣਾ ਚਾਹੁੰਦੀ ਹਾਂ ਤੂੰ ਹਵਾ ਹੈ ਤੂੰ ਹਵਾ ਹੈ ਮੈਂ ਆਪਾ ਗਵਾ ਇੱਕ ਅਣੂ ਵਾਂਗ ਮੈਂ ਆਪਾ ਗਵਾ ਇੱਕ ਅਣੂ ਵਾਂਗ ਤੇਰੇ ਅੰਦਰ ਰਚਨਾ ਚਾਹੁੰਦੀ ਹਾਂ ਤੇਰੇ ਅੰਦਰ ਰਚਨਾ ਚਾਹੁੰਦੀ ਹਾਂ ਤੂੰ ਰੋਸ਼ਨੀ ਹੈ ਤੂੰ ਰੋਸ਼ਨੀ ਹੈ ਮੈਂ ਤੇਰੀ ਚਮਕ ਦੇ ਚਾਨਣ ਵਿੱਚ ਮੈਂ ਤੇਰੀ ਇਸ ਚਮਕ ਦੇ ਚਾਨਣ ਵਿੱਚ ਘੁਲ ਮਿਲ ਜਾਣਾ ਚਾਹੁੰਦੀ ਹਾਂ ਘੁਲ ਮਿਲ ਜਾਣਾ ਚਾਹੁੰਦੀ ਹਾਂ ਤੂੰ ਅਗਨੀ ਹੈ ਤੂੰ ਅਗਨੀ ਹੈ ਮੈਂ ਸ਼ੋਲਾ ਬਣ ਤੇਰੀਆਂ ਭੜਕਦੀਆਂ ਲਾਟਾਂ ਦੀ ਗਲਵਕੜੀ 'ਚ ਮੈਂ ਸ਼ੋਲਾ ਬਣ ਤੇਰੀਆਂ ਭੜਕਦੀਆਂ ਲਾਟਾਂ ਦੀ ਗਲਵਕੜੀ 'ਚ ਅੱਗ ਬਣ ਜਾਣਾ ਚਾਹੁੰਦੀ ਹਾਂ ਮੈਂ ਅੱਗ ਬਣ ਜਾਣਾ ਚਾਹੁੰਦੀ ਹਾਂ ਤੂੰ ਆ ਤੂੰ ਆ ਮੈਂ ਜੋਦੜੀ ਕਰ ਰਹੀ ਹਾਂ ਤੂੰ ਆ ਮੈਂ ਜੋਦੜੀ ਕਰ ਰਹੀ ਹਾਂ ਮੇਰੀ ਅਰਜ਼ ਮੰਨ ਮੇਰੀ ਅਰਜ਼ ਪ੍ਰਵਾਨ ਕਰ ਮੇਰੀ ਹੋਣ ਦਾ ਸਦੀਵੀ ਅੰਤ ਕਰ ਦੇ ਤੂੰ ਕਿਰਪਾ ਕਰ ਮੇਰੀ ਹੋਣ ਦਾ ਸਦੀਵੀ ਅੰਤ ਕਰ ਦੇ ਤੂੰ ਮੈਨੂੰ ਆਪਣੇ ਅੰਦਰ ਸਮਾ ਲੈ ਤੂੰ ਮੈਨੂੰ ਆਪਣੇ ਅੰਦਰ ਸਮਾ ਲੈ